ਤੇਰੀ ਨਜ਼ਰ ਤੂੰ ਭਰ ਨਜ਼ਰ ਜਿਸ ਨੂੰ ਇੱਕ ਵਾਰ ਤੱਕ ਲੈਂਦਾ ਤੂੰ ਭਰ ਨਜ਼ਰ ਜਿਸ ਨੂੰ ਇੱਕ ਵਾਰ ਤੱਕ ਲੈਂਦਾ ਉਸ ਪ੍ਰਾਣੀ ਦੇ ਭਾਗ ਖੁੱਲ ਜਾਂਦੇ ਨੇ ਉਸ ਪ੍ਰਾਣੀ ਦੇ ਭਾਗ ਖੁੱਲ ਜਾਂਦੇ ਨੇ ਉਹ ਤਾਂ ਉੱਡਿਆ ਉੱਡਿਆ ਫਿਰਦਾ ਹੈ ਉਹ ਤਾਂ ਉੱਡਿਆ ਉੱਡਿਆ ਫਿਰਦਾ ਜਿਵੇਂ ਧਰਤੀ ਤੇ ਜਿਵੇਂ ਉਸ ਦੇ ਪੈਰ ਹੀ ਨਹੀਂ ਲੱਗਦੇ ਧਰਤੀ ਤੇ ਜਿਵੇਂ ਉਸ ਦੇ ਪੈਰ ਹੀ ਨਹੀਂ ਲੱਗਦੇ ਤੇਰੇ ਪਾਵਨ ਹੋਠਾਂ ਚੋਂ ਨਿਕਲੇ ਚੰਦ ਮੋਹਕ ਸ਼ਬਦ ਤੇਰੇ ਪਾਵਨ ਹੋਠਾਂ ਚ ਨਿਕਲੇ ਚੰਦ ਮੋਹਕ ਸ਼ਬਦ ਜਿਸ ਕਿਸੇ ਪ੍ਰਾਣੀ ਨੂੰ ਸੰਬੋਧਿਤ ਹੁੰਦੇ ਨੇ ਜਿਸ ਕਿਸੇ ਪ੍ਰਾਣੀ ਨੂੰ ਸੰਬੋਧਿਤ ਹੁੰਦੇ ਨੇ ਉਹ ਤੇਰੇ ਬਚਨਾਂ ਨੂੰ ਸਮਝਦਾ ਫੁੱਲਿਆਂ ਨਹੀਂ ਸਮਾਉਂਦਾ ਉਸ ਦੇ ਪੱਬ ਧਰਤੀ ਤੋਂ ਗਿੱਠ ਗਿੱਠ ਉੱਚੇ ਉੱਠਦੇ ਨੇ ਤੂੰ ਜਿਸ ਨੂੰ ਸ਼ਕਤੀ ਦਿੰਨਾ ਹੈ ਇੱਕ ਇੱਕ ਸਵਾ ਲੱਖ ਬਣ ਜਾਂਦਾ ਹੈ ਫਿਰ ਕਿਹੜਾ ਕੰਮ ਹੈ ਜੋ ਨਹੀਂ ਕਰ ਸਕਦਾ ਤੂੰ ਜਿਸ ਨੂੰ ਸ਼ਕਤੀ ਦਿੰਨਾ ਇੱਕ ਇੱਕ ਸਵਾ ਲੱਖ ਬਣ ਜਾਂਦਾ ਹੈ ਫਿਰ ਕਿਹੜਾ ਕੰਮ ਹੈ ਜੋ ਉਹ ਨਹੀਂ ਕਰ ਸਕਦਾ ਗੁੰਗਾ ਵੀ ਗੀਤਾ ਦੇ ਸ਼ਲੋਕ ਪੜ ਸਕਦਾ ਗੁੰਗਾ ਵੀ ਗੀਤਾ ਦੇ ਸ਼ਲੋਕ ਪੜ ਸਕਦਾ ਤੇਰੀ ਕਿਰਪਾ ਦਾ ਜੋ ਵੀ ਪਾਤਰ ਬਣਦਾ ਤੇਰੀ ਕਿਰਪਾ ਦਾ ਜੋ ਵੀ ਪਾਤਰ ਬਣਦਾ ਰੋਮ ਰੋਮ ਚ ਖੁਸ਼ੀਆਂ ਸਮੇਟਦਾ ਰੋਮ ਰੋਮ ਚ ਖੁਸ਼ੀਆਂ ਸਮੇਟਦਾ ਹਰ ਛਿਣ ਕੁਦਰਤ ਦੇ ਹਰ ਕਣ ਵਿੱਚੋਂ ਹਰ ਛਿਣ ਕੁਦਰਤ ਦੇ ਹਰ ਕਣ ਵਿੱਚੋਂ ਤੇਰੇ ਰੂਪ ਨੂੰ ਵੇਖਦਾ ਤੇਰੇ ਹੀ ਰੂਪ ਨੂੰ ਵੇਖਦਾ ਤੇਰੀ ਬਖਸ਼ਿਸ਼ ਜਿਸ ਤੇ ਹੋ ਜਾਂਦੀ ਹੈ ਤੇਰੀ ਬਖਸ਼ਿਸ਼ ਜਿਸ ਤੇ ਹੋ ਜਾਂਦੀ ਹੈ ਉਸ ਵਰਗਾ ਫਿਰ ਇਸ ਧਰਤ ਤੇ ਹੋਰ ਕੌਣ ਹੋ ਸਕਦਾ ਉਸ ਵਰਗਾ ਫਿਰ ਇਸ ਧਰਤ ਤੇ ਹੋਰ ਕੌਣ ਹੋ ਸਕਦਾ ਉਹ ਤਾਂ ਤਰ ਹੀ ਜਾਂਦਾ ਉਹ ਤਾਂ ਤਰ ਹੀ ਜਾਂਦਾ ਆਪਣੇ ਘਰ ਜਾਂਦਾ ਉਹ ਤਾਂ ਤਰ ਹੀ ਜਾਂਦਾ ਆਪਣੇ ਘਰ ਜਾਂਦਾ